ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਮੈਂ ਤਰਕਸ਼ੀਲ ਕਿਵੇਂ ਬਣਿਆ 4-5 ਸਾਲ ਦੀ ਗੱਲ ਹੈ ਮੈਂ ਮਕਾਨ ਬਣਾ ਰਿਹਾ ਸੀ ਇਸ ਲਈ ਪੱਥਰ ਲੈਣ ਦੀ ਲੋੜ ਪਈ ਕਈ ਥਾਵਾਂ ਤੇ ਦੇਖਦਾ ਦੇਖਦਾ ਗੁਰਦੁਆਰਾ ਦੁਖਨਵੈਨ ਸਾਹਿਬ ਕੋਲ ਇੱਕ ਪੱਥਰ ਦੀ ਏਜੰਸੀ ਜਾਣ ਦਾ ਮੌਕਾ ਮਿਲਿਆ ਗੱਲਬਾਤ ਕੀਤੀ ਰੇਟ ਪੁੱਛਿਆ ਤੇ ਪੱਥਰ ਮੈਨੂੰ ਲੋੜ ਅਨੁਸਾਰ ਠੀਕ ਲੱਗਾ ਆਪਣੀ ਤਸੱਲੀ ਲਈ ਇੱਕ ਦੋ ਹੋਰ ਦਾਵਾਂ ਤੋਂ ਪੁੱਛ ਕੇ ਦੂਸਰੇ ਦਿਨ ਫਿਰ ਮੈਂ ਉਸੇ ਦੁਕਾਨ ਤੇ ਪਹੁੰਚਿਆ ਪਰ ਮੈਂ ਮਾਲਕ ਨੂੰ ਪੂਰੀ ਤਰ੍ਹਾਂ ਪਹਿਚਾਣ ਨਾ ਸਕਿਆ ਕਿਉਂਕਿ ਪਹਿਲਾਂ ਉਹ ਹੋਰ ਕਿਸੇ ਭੇਸ ਵਿੱਚ ਸੀ ਭਾਵ ਜਿਸ ਦਿਨ ਮੇਰੀ ਪਹਿਲੀ ਵਾਰੀ ਮਿਲਿਆ ਉਹਨੇ ਸੋਹਣੀ ਦਸਤਾਰ ਸਜਾਈ ਹੋਈ ਸੀ ਪਰ ਅੱਜ ਜਦੋਂ ਮੈਂ ਉਹਨੂੰ ਮਿਲਿਆ ਤੇ ਅੱਜ ਉਹ ਮਾਡਰਨ ਭੇਸ ਵਿੱਚ ਸੀ ਵਪਾਰ ਦੀਆਂ ਗੱਲਾਂ ਤੋਂ ਹਟ ਕੇ ਜਦ ਦੂਸਰੀ ਗੱਲਬਾਤ ਤੁਰੀ ਤਾਂ ਮੈਂ ਪੁੱਛ ਹੀ ਲਿੱਤਾ ਕਿ ਉਸ ਦਿਨ ਤੁਹਾਡਾ ਹੁਲੀਆ ਹੋਰ ਸੀ ਅੱਜ ਹੋਰ ਹੈ ਕੀ ਕਾਰਨ ਹੈ ਉੱਤਰ ਮਿਲਿਆ ਕਿ ਅਸੀਂ ਤਰਕਸ਼ੀਲ ਹੁੰਦੇ ਹਾਂ ਨਾ ਸਾਡਾ ਕੋਈ ਧਰਮ ਹੈ ਅਤੇ ਨਾ ਹੀ ਸਾਡੀ ਨਿਸ਼ਚਿਤ ਪਹਿਚਾਨ ਹੈ ਅਸੀਂ ਮਾਨਵਵਾਦੀ ਹਾਂ ਇਹ ਧਰਮ ਕਰਮ ਸਭ ਪਖੰਡ ਹਨ ਅਤੇ ਆਮ ਜਨਤਾ ਨੂੰ ਧਰਮ ਦੀ ਆੜ ਵਿੱਚ ਬੇਫਕੂਫ ਬਣਾ ਕੇ ਲੁੱਟਣ ਦੇ ਅੱਡੇ ਬਣੇ ਹੋਏ ਹਨ ਹੋਰ ਗੱਲਬਾਤ ਸੁਣ ਕੇ ਮੈਂ ਕਿਹਾ ਤੁਹਾਡੀ ਬੋਲਬਾਣੀ ਵਿੱਚ ਸਿੱਖੀ ਦੀ ਝਲਕ ਪੈਂਦੀ ਹੈ ਇਸ ਲਈ ਮੈਨੂੰ ਯਕੀਨ ਹੈ ਕਿ ਤੁਹਾਡੇ ਘਰ ਵਿੱਚ ਸਿੱਖੀ ਸੰਸਕਾਰ ਹਨ ਅਤੇ ਤੁਹਾਡੇ ਮਾਤਾ-ਪਿਤਾ ਦੇ ਸੰਸਕਾਰ ਤੋਂ ਤੁਹਾਨੂੰ ਇਹ ਵਿਰਾਸਤ ਵਿੱਚ ਮਿਲੇ ਹਨ ਪਰ ਤੁਸੀਂ ਤਰਕਸ਼ੀਲ ਕਿਉਂ ਬਣ ਗਏ ਦੂਸਰੇ ਬਾਕੀ ਧਰਮਾਂ ਬਾਰੇ ਮੈਂ ਕੁਝ ਨਹੀਂ ਕਹਿੰਦਾ ਪਰ ਸਿੱਖ ਧਰਮ ਬਾਰੇ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਚਲਾਇਆ ਨਾਮ ਜਪਣਾ ਧਰਮ ਦੀ ਕਿਰਤ ਕਰਨਾ ਅਤੇ ਵੰਡ ਛਕਣ ਵਾਲਾ ਧਰਮ ਜਨਤਾ ਨੂੰ ਲੁੱਟਣ ਵਾਲਾ ਨਹੀਂ ਹੋ ਸਕਦਾ ਜੇ ਗੁਰੂ ਘਰਾਂ ਵਿੱਚ ਲੁੱਟਣ ਵਾਲੇ ਅੰਸਰ ਲੁੱਟ ਰਹੇ ਹਨ ਤਾਂ ਲੰਗਰ ਚਲਾ ਕੇ ਗੁਰੂ ਘਰ ਆਪ ਲੁਟਾ ਵੀ ਰਿਹਾ ਹੈ ਫਿਰ ਇਹ ਮਾੜਾ ਕਿਵੇਂ ਹੋਇਆ ਸੱਜਣ ਜੀ ਦਾ ਉੱਤਰ ਇਸ ਤਰ੍ਹਾਂ ਸੀ ਸਾਡੇ ਮਾਤਾ-ਪਿਤਾ ਧਾਰਮਿਕ ਖਿਆਲਾਂ ਦੇ ਹਨ ਪਰ ਪਿਤਾ ਰੱਬ ਦੇ ਨੇੜੇ ਹੋਣ ਦੇ ਲਾਲਚ ਵਿੱਚ ਸਾਨੂੰ ਛੋਟੇ ਹੁੰਦਿਆਂ ਹੀ ਛੱਡ ਕੇ ਚਲਾ ਗਿਆ ਸਾਡੀ ਮਾਂ ਨੇ ਬੜੀ ਔਖ ਨਾਲ ਸਾਡੀ ਪਾਲਣਾ ਕੀਤੀ ਪੜਾਇਆ ਤੇ ਅਸੀਂ ਆਪਣੀ ਮਿਹਨਤ ਨਾਲ ਬੜੇ ਔਖੇ ਹੋ ਕੇ ਪੈਰਾਂ ਤੇ ਖੜਨ ਜੋਗੇ ਹੋਏ ਤੁਸੀਂ ਦੱਸੋ ਕਿ ਇਹ ਧਰਮ ਹੈ ਕਿ ਬੱਚਿਆਂ ਨੂੰ ਰੁਲਦੇ ਛੱਡ ਕੇ ਕੋਈ ਮਨੋਕਲਪਿਤ ਅਖੌਤੀ ਰੱਬ ਨੂੰ ਲੱਭਣ ਤੁਰ ਪਏ ਸਾਡੇ ਪਿਤਾ ਨੂੰ ਉਹ ਅਖੌਤੀ ਰੱਬ ਫੇਰ ਵੀ ਨਾ ਮਿਲਿਆ ਜਦ ਅਸੀਂ ਜਵਾਨ ਹੋਏ ਫਿਰ ਖਾਲੀ ਹੱਥ ਘਰ ਆ ਗਿਆ ਅਤੇ ਲੜ ਕੇ ਫਿਰ ਘਰੋਂ ਨਿਕਲ ਗਿਆ ਮੁੜ ਕੇ ਕਦੇ ਨਹੀਂ ਆਇਆ ਗੁਰੂ ਨਾਨਕ ਨੇ ਤਾਂ ਪੰਥ ਠੀਕ ਚਲਾਇਆ ਸੀ ਪਰ ਹੁਣ ਹੋ ਕੀ ਰਿਹਾ ਹੈ ਇਸ ਲਈ ਅਸੀਂ ਕਿਸੇ ਧਰਮ ਨੂੰ ਨਹੀਂ ਮੰਨਦੇ ਸਾਡਾ ਅਸੂਲ ਹੈ ਸਭ ਨਾਲ ਪਿਆਰ ਕਰੋ ਕਿਸੇ ਦਾ ਮੰਦਾ ਨਾ ਕਰੋ ਆਪਣਾ ਕਮਾਓ ਤੇ ਖਾਓ ਸਾਰੀ ਗੱਲ ਸੁਖਾਲੇ ਮਾਹੌਲ ਵਿੱਚ ਹੋ ਰਹੀ ਸੀ ਹੋਰ ਗੱਲਾਂ ਕਰਦੇ ਕਰਦੇ ਗੱਲ ਘਰ ਦੇ ਨਿੱਜੀ ਮਾਮਲਿਆਂ ਤੱਕ ਪਹੁੰਚ ਗਈ ਮੈਂ ਤਰਕਸ਼ੀਲ ਜੀ ਨਾਲ ਆਪਣਾ ਕੋਈ ਦੁੱਖ ਸਾਂਝਾ ਕੀਤਾ ਤਾਂ ਬੜੇ ਪਿਆਰ ਤੇ ਮਾਣ ਨਾਲ ਕਹਿਣ ਲੱਗੇ ਰਾਤ ਨੂੰ ਥੋੜੀ ਜਿਹੀ ਪੀ ਲਿਆ ਕਰੋ ਸਭ ਤੋਂ ਸੌਖਾ ਤੇ ਸਸਤਾ ਇਲਾਜ ਹੈ ਅਸੀਂ ਤਾਂ ਇੰਜ ਹੀ ਕਰਦੇ ਹਾਂ ਅਤੇ ਸੁਖੀ ਹਾਂ ਸੋ ਇੱਕ ਤਾਂ ਤਰਕਸ਼ੀਲ ਬਣਨ ਦਾ ਕਾਰਨ ਇਹ ਹੈ ਕਿ ਅਗਿਆਨਤਾ ਵਸ ਸਮੇਂ ਦੀ ਮਾਰ ਨੇ ਤਰਕਸ਼ੀਲ ਬਣਾ ਦਿੱਤਾ ਤੇ ਇਸ ਤਰ੍ਹਾਂ ਕਈ ਵਾਰ ਬੜੇ ਪੱਕੇ ਧਾਰਮਿਕ ਕਹਾਉਣ ਵਾਲੇ ਬੰਦੇ ਵੀ ਕੋਈ ਮੰਗ ਨਾ ਪੂਰੀ ਹੋਣ ਕਾਰਨ ਕੋਈ ਆਪਣਾ ਕਰਮਾਂ ਦਾ ਫਲ ਭੋਗਣ ਕਾਰਨ ਕੁਦਰਤੀ ਮਾਰਦ ਕਾਰਨ ਰੱਬ ਤੋਂ ਬੇਮੁਖ ਹੋ ਜਾਂਦੇ ਹਨ ਕਈ ਵਾਰ ਅਜਿਹੇ ਬੰਦੇ ਮਨੁੱਖਤਾ ਲਈ ਬੜੇ ਹਾਨੀਕਾਰਕ ਸਿੱਧ ਹੁੰਦੇ ਹਨ ਕਈ ਵਾਰ ਕੋਈ ਜੀਵਨ ਸੇਧ ਮਿਲਣ ਕਾਰਨ ਵਾਪਸ ਵੀ ਪਰਤ ਆਉਂਦੇ ਹਨ ਦੂਸਰੇ ਤਰਕਸ਼ੀਲ ਉਹ ਹਨ ਜੋ ਮੁੱਢ ਤੋਂ ਹੀ ਅਜਿਹੀ ਵਿਚਾਰਧਾਰਾ ਦੇ ਮਾਹੌਲ ਵਿੱਚ ਪਲੇ ਹੁੰਦੇ ਹਨ ਇਹਨਾਂ ਨੂੰ ਸਹੀ ਤਰੀਕੇ ਨਾਲ ਧਰਮ ਨੂੰ ਸਮਝਣ ਦਾ ਮੌਕਾ ਨਹੀਂ ਮਿਲਿਆ ਜਾਂ ਮੌਕਾ ਤਾਂ ਮਿਲਿਆ ਪਰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਧਰਮ ਕੋਈ ਵੀ ਹੋਵੇ ਉਸ ਲਈ ਧਰਮ ਸੰਚਾਲਕਾਂ ਨੇ ਜੀਵਨ ਸ਼ੈਲੀ ਨਿਯਤ ਕੀਤੀ ਹੈ ਕੋਈ ਨੀਮਾਵਲੀ ਬਣਾਈ ਹੈ ਅਤੇ ਅਨੁਸ਼ਾਸਨ ਲਈ ਕੋਈ ਗ੍ਰਹਿਤ ਬਣਾਈ ਹੈ ਪਰ ਅੱਜ ਦਾ ਅਖੋਤੀ ਗਿਆਨਵਾਨ ਸਾਇੰਟਿਫਿਕ ਮਨੁੱਖ ਕਿਸੇ ਅਨੁਸ਼ਾਸਨ ਵਿੱਚ ਰਹਿਣਾ ਔਖ ਸਮਝਦਾ ਹੈ ਕੌਣ ਖੰਡਾ ਪਾਉਲ ਛੱਕ ਕੇ ਪੰਜ ਕਕਾਰੀ ਰਹਿਤ ਰੱਖੇ ਕੌਣ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੇ ਇਸ ਤਰ੍ਹਾਂ ਕੌਣ ਇੰਦਰੀਆਂ ਨੂੰ ਕੰਟਰੋਲ ਕਰੇ ਜਾਂ ਧਰਮ ਦੀ ਕਿਰਤ ਕਰਕੇ ਦਸਵੰਦ ਕੱਢੇ ਇਸ ਲਈ ਸੌਖਾ ਕੰਮ ਹੈ ਤਰਕਸ਼ੀਲ ਬਣ ਜਾਓ ਬਸ ਮौज ਹੀ ਮौज ਹੈ ਜਦ ਸੰਸਾਰ ਵੱਲ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸੰਸਾਰ ਦੀ ਸੁੰਦਰਤਾ ਹੀ ਕਿਸੇ ਨਿਯਮਬੱਧ ਜਾਂਚ ਨਾਲ ਆਉਂਦੀ ਹੈ ਜੰਗਲ ਵਿੱਚ ਕੋਈ ਬੰਦਾ ਰਾਤ ਸੁੱਖ ਦੀ ਨਹੀਂ ਕੱਟ ਸਕਦਾ ਪਰ ਕਿਸੇ ਬਾਗ ਵਿੱਚ ਰਾਤ ਕੱਟਣੀ ਸੁਹਾਵਣੀ ਹੈ ਜੰਗਲ ਅਤੇ ਬਾਗ ਦਾ ਕੇਵਲ ਨਿਯਮ ਦਾ ਵੀ ਫਰਕ ਹੈ ਜੰਗਲ ਵਿੱਚ ਰੁੱਖਾਂ ਦੀ ਅਤੇ ਹੋਰ ਕੋਈ ਚੀਜ਼ਾਂ ਕਿਸੇ ਦੀ ਤਰਤੀਬ ਨਹੀਂ ਹੁੰਦੀ ਜਦ ਕਿ ਬਾਗ ਦੀ ਹਰ ਚੀਜ਼ ਕਿਸੇ ਤਰਤੀਬ ਨਾਲ ਲਗਾਈ ਹੁੰਦੀ ਹੈ ਉੱਚੀ ਉੱਚੀ ਕੂਕਾ ਮਾਰਨ ਵਿੱਚ ਕੋਈ ਰਸ ਨਹੀਂ ਪਰ ਇਹਨਾਂ ਆਵਾਜ਼ਾਂ ਨੂੰ ਜੇ ਕੋਈ ਤਰਤੀਬ ਦੇ ਦਿੱਤੀ ਜਾਵੇ ਤਾਂ ਮਨਮੋਹਕ ਸੁੰਦਰ ਰਾਗ ਬਣ ਜਾਂਦਾ ਹੈ ਇਸੇ ਤਰ੍ਹਾਂ ਬਾਂਦਰ ਵਾਂਗ ਟਪੂਸੀਆਂ ਮਾਰਨ ਨਾਲ ਕੇਵਲ ਸਰੀਰਕ ਅਕੜੇਵਾ ਮਿਲਦਾ ਹੈ ਪਰ ਜੇ ਇਹਨਾਂ ਟਪੂਸੀਆਂ ਨੂੰ ਲੈ ਤਾਲ ਵਿੱਚ ਨਿਯਮਬੱਧ ਕਰ ਦਿੱਤਾ ਜਾਵੇ ਤਾਂ ਮਨ ਨੂੰ ਪ੍ਰਭਾਵਿਤ ਕਰਨ ਵਾਲਾ ਨ੍ਰਿਤ ਜਾਂ ਡਾਂਸ ਹੋ ਨਿਬੜਦਾ ਹੈ ਜਿਹੜੇ ਬੰਦਿਆਂ ਨੇ ਆਪਣੇ ਖਾਣ ਪੀਣ ਸੌਣ ਅਤੇ ਆਪਣੀ ਜੀਵਨ ਸ਼ੈਲੀ ਨੂੰ ਨਿਯਮਬੱਧ ਕੀਤਾ ਹੈ ਡਾਕਟਰਾਂ ਅਨੁਸਾਰ ਉਹ ਦੂਸਰਿਆਂ ਨਾਲੋਂ ਲੰਬੀ ਉਮਰ ਭੋਗਦੇ ਹਨ ਅਤੇ ਅਰੋਗ ਰਹਿੰਦੇ ਹਨ ਪਰ ਅੱਜ ਦੇ ਨੌਜਵਾਨ ਲੜਕਾ ਲੜਕੀ ਜਾਂ ਆਮ ਮਨੁੱਖ ਅਨੁਸ਼ਾਸਨ ਵਾਲੀ ਗੱਲ ਨੂੰ ਕੱਚੀ ਕੈਦ ਸਮਝਦੇ ਹਨ ਸਿੱਖੀ ਦਾ ਵੀ ਇਹੀ ਦੁਖਾਂਤ ਹੈ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਔਖੀ ਹੈ ਅਤੇ ਅਖੌਤੀ ਗੁਰੂਆਂ ਦੀ ਸਿੱਖੀ ਬੜੀ ਸੌਖੀ ਹੈ ਇਸੇ ਕਾਰਨ ਡਾਰਾਂ ਦੀਆਂ ਡਾਰਾਂ ਅਖੌਤੀ ਗੁਰੂਆਂ ਦੇ ਡੇਰੇ ਦੀਆਂ ਰੌਣਕਾਂ ਵਧਾ ਰਹੀਆਂ ਹਨ ਤੀਸਰੀ ਕਿਸਮ ਇੱਕ ਹੋਰ ਤਰਕਸ਼ੀਲਾਂ ਦੀ ਹੈ ਇਹਨਾਂ ਵਿੱਚ ਇੱਕ ਤਾਂ ਉਹ ਕਾਮਰੇਡੀ ਵਿਚਾਰਧਾਰਾ ਦੇ ਬੰਦੇ ਹਨ ਜੋ 1962 ਦੇ ਹਿੰਦ ਚੀਨੀ ਲੜਾਈ ਅਤੇ ਨੈਕਸਲਾਈਟ ਲਹਿਰ ਦੇ ਫੇਲ ਹੋਣ ਕਾਰਨ ਹਤਾਸ਼ ਹੋ ਕੇ ਸਿੱਖੀ ਵਿੱਚ ਕੁਸਪੈਟ ਕਰ ਗਏ ਕਿਉਂਕਿ ਨਾ ਇਹਨਾਂ ਨੂੰ ਮੰਦਰ ਵਿੱਚੋਂ ਕੁਝ ਮਿਲਣਾ ਸੀ ਉੱਥੇ ਤਾਂ ਸਿਰਫ ਟੱਲ ਖੜਕਾਓ ਮੱਠਾ ਟੇਕੋ ਰੋਟੀ ਖਾਓ ਦਾ ਵਿਧਾਨ ਹੈ ਇਸਲਾਮ ਦੀ ਸ਼ਰਾ ਦਾ ਕੋਰੜਾ ਇੰਨਾ ਸਖਤ ਹੈ ਕਿ ਕੋਈ ਬੋਲਣ ਦੀ ਹਿੰਮਤ ਹੀ ਨਹੀਂ ਕਰ ਸਕਦਾ ਕੁਰਾਨ ਸ਼ਰੀਫ ਦੀਆਂ ਆਇਤਾਂ ਨੂੰ ਸ਼ੈਤਾਨ ਦੀਆਂ ਆਇਤਾਂ ਕਹਿਣ ਵਾਲਾ ਇੰਗਲੈਂਡ ਨਿਵਾਸੀ ਰਸ਼ਦੀ ਪਿਛਲੇ 30 ਸਾਲਾਂ ਤੋਂ ਖੁੱਲੀ ਹਵਾ ਵਿੱਚ ਘੁੰਮਣ ਤੋਂ ਅਸਮਰਥ ਹੈ ਗੁਰੂ ਘਰ ਭੋਲੇ ਬਾਬਿਆਂ ਦਾ ਘਰ ਹੈ ਜਿੱਥੇ ਲੰਗਰ ਸਜਾ ਕੇ ਹੁਕਾ ਦਿੰਦੇ ਹਨ ਗੁਰੂ ਦਾ ਲੰਗਰ ਤਿਆਰ ਹੈ ਆਓ ਭਾਈ ਛਕੋ ਇਸ ਲਈ ਇਹਨਾਂ ਕਾਮਰੇਡਾਂ ਨੂੰ ਇਹ ਸਵਰਗ ਮਿਲਿਆ ਹੈ ਸਿੱਖੀ ਦੀਆਂ ਪੌੜੀਆਂ ਚੜਨ ਲਈ ਗੁਰਬਾਣੀ ਵਿਆਕਰਣ ਦੀਆਂ ਫੌੜੀਆਂ ਅਤੇ ਮਿਸ਼ਨੀ ਕਾਲਜਾਂ ਦਾ ਥਾਪਣਾ ਮਿਲ ਗਿਆ ਹੈ ਅਤੇ ਚਤਰਾਈ ਦੀ ਇਹਨਾਂ ਕੋਲ ਕੋਈ ਘਾਟ ਨਹੀਂ ਗੱਲ ਨਾਲ ਕਿਸੇ ਨੂੰ ਬਾਰੇ ਨਹੀਂ ਆਉਣ ਦੇਣਗੇ ਜਿਉ ਨਗੂਰਾ ਬਹੁਤ ਬਾਤਾਂ ਜਾਣੇ ਉਹ ਹਰ ਦਰਗੇ ਹੈ ਪ੍ਰਸ਼ਟੀ ਅੰਗ 528 ਗੁਰਬਾਣੀ ਦੇ ਸਹੀ ਉਪਦੇਸ਼ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ ਬਸ ਲੱਛੇਦਾਰ ਭਾਸ਼ਾ ਵਿੱਚ ਗੁਰਬਾਣੀ ਅਰਥਾਂ ਨੂੰ ਤਰੋੜ ਮਰੋੜ ਕੇ ਕਾਮਰੇਡੀ ਵਿਚਾਰਧਾਰਾ ਦੇ ਝਰੋਖੇ ਵਿੱਚੋਂ ਪੇਸ਼ ਕਰਨੀ ਇਹਨਾਂ ਦਾ ਮੁੱਖ ਪ੍ਰਯੋਜਨ ਹੈ ਜਿਸ ਤਰ੍ਹਾਂ ਕਿ ਇੰਦਰ ਸਿੰਘ ਕਾ ਨੇ ਗਰੁੜ ਚੜੇ ਗੋਬਿੰਦ ਆਇਲਾ ਨਾਮੀ ਕਿਤਾਬ ਤੇ ਵਿੱਚ ਕੀਤਾ ਹੈ ਅਤੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਆਪਣੀ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦੇ ਮਾਰਗ ਵਿੱਚ ਕੀਤਾ ਹੈ ਸਪੋਕਸਮੈਨ ਵਿੱਚ ਜੋ ਅੱਜ ਕੱਲ ਲੇਖ ਆ ਰਹੇ ਹਨ ਜੀਂਦੀ ਜਾਗਦੀ ਮਿਸਾਲ ਹਨ ਅਜਿਹੇ ਬੰਦਿਆਂ ਨੇ ਬਾਣਾ ਸਿੱਖੀ ਵਾਲਾ ਧਾਰਨ ਕੀਤਾ ਹੈ ਗੁਰਦੁਆਰੇ ਭੀ ਜਾਂਦੇ ਹਨ ਲੋਕਾਂ ਨੂੰ ਦਿਖਾਉਣ ਤੇ ਪਰਮਾਉਣ ਲਈ ਬਾਣੀ ਵੀ ਪੜ੍ਹਦੇ ਹਨ ਪਰ ਪ੍ਰਯੋਜਨ ਹੋਰ ਹੈ ਇਹਨਾਂ ਬਾਰੇ ਗੁਰੂ ਸਾਹਿਬਾਨ ਕਹਿ ਰਹੇ ਹਨ ਇੱਕ ਆਪਣੇ ਸਵਾਏ ਬਹਿ ਗੁਰ ਆਗੈ ਜਿਉ ਬਗਲ ਸਮਾਦ ਲਗਾਈਏ ਬਗੁਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੂਹ ਲਾਈਏ ਅੰਗ 881 ਇਹ ਬੜੇ ਹੁਸ਼ਿਆਰ ਚਤੁਰ ਅਤੇ ਵਿਦਵਾਨ ਹਨ ਆਪਣੀ ਹੁਸ਼ਿਆਰੀ ਨਾਲ ਕਿਤਾਬਾਂ ਲਿਖ ਕੇ ਸਿੱਖ ਇਤਿਹਾਸ ਵਿੱਚ ਖਿਲਵਾੜ ਕਰ ਰਹੇ ਹਨ ਅਤੇ ਸਿੱਖੀ ਸਿਧਾਂਤ ਦਾ ਮਜ਼ਾਕ ਉਡਾ ਰਹੇ ਹਨ ਭਾਸ਼ਾ ਐਸੀ ਲੱਛੇਦਾਰ ਕਿ ਆਮ ਸਿੱਖ ਇਹਨਾਂ ਦੇ ਸ਼ਬਦ ਬਾਣ ਤੋਂ ਬਚ ਹੀ ਨਹੀਂ ਸਕਦਾ ਇਹ ਸਿੱਖ ਧਰਮ ਨੂੰ ਵਿਗਿਆਨਕ ਧਰਮ ਦਾ ਨਾਮ ਦਿੰਦੇ ਹਨ ਅਤੇ ਸਿੱਖ ਇਤਿਹਾਸ ਜਾਂ ਗੁਰੂ ਇਤਿਹਾਸ ਅਤੇ ਗੁਰਬਾਣੀ ਨੂੰ ਵਿਗਿਆਨ ਦੀ ਕਸਵੱਟੀ ਤੇ ਪਰਖ ਕੇ ਸਿੱਟੇ ਕੱਢਦੇ ਹਨ ਇਹ ਰੱਬ ਅਤੇ ਗੁਰੂ ਸਾਹਿਬਾਨ ਬਾਰੇ ਛਿੱਤਰ ਪਲੇਟ ਦੇ ਡਰ ਤੋਂ ਚੁੱਪ ਹਨ ਬੋਲਣ ਤਾਂ ਉਹਨਾਂ ਲਈ ਵੀ ਬਹੁਤ ਕੁਝ ਪਰ ਡਰ ਹੈ ਵੀ ਛਿੱਤਰ ਬਹੁਤ ਪੈਣੇ ਨੇ ਪਰ ਸੰਤਾਂ ਦੀ ਨਿੰਦਾ ਅਤੇ ਭੰਡਣਾ ਪਰਮ ਧਰਮ ਸਮਝਦੇ ਹਨ ਇਹਨਾਂ ਦੇ ਦੂਸਰੇ ਟੋਲੇ ਦਾ ਨਾਮ ਤਰਕਸ਼ੀਲ ਹੈ ਜੋ ਨਿਰਣੇ ਕਾਲ ਦੇ ਰੱਬ ਨੂੰ 100 ਗਾਲ ਕੱਢ ਕੇ ਕੰਮ ਸ਼ੁਰੂ ਕਰਦੇ ਹਨ ਅਤੇ ਸਾਰੇ ਧਰਮਾਂ ਅਤੇ ਧਾਰਮਿਕ ਆਗਾਂ ਨੂੰ ਪਖੰਡੀ ਮੂਰਖ ਅੰਧ ਵਿਸ਼ਵਾਸੀ ਅਤੇ ਲੁਟੇਰੇ ਆਖਦੇ ਹਨ ਪੰਥ ਵਿਰੋਧੀ ਤਾਕਤਾਂ ਦੇ ਗੁਪਤ ਏਜੰਡਿਆਂ ਦੀ ਇੱਕ ਮਤ ਹੈ ਕਿ ਘੱਟ ਗਿਣਤੀ ਦੇ ਫਿਰਕਿਆਂ ਦੇ ਵਿਦਵਾਨਾਂ ਨੂੰ ਖਰੀਦ ਕੇ ਇਹਨਾਂ ਦੇ ਸਿਧਾਂਤ ਨੂੰ ਵਿਗਾੜ ਕੇ ਨਿਤ ਨਵਾਂ ਸ਼ੋਸ਼ਾ ਛੱਡ ਕੇ ਪੁਆੜੇ ਪਾਈ ਰੱਖੋ ਤਾਂ ਜੋ ਮਿਲ ਬੈਠ ਕੇ ਕੋਈ ਅਕਲ ਦੀ ਗੱਲ ਕਰਨ ਦੀ ਇਹਨਾਂ ਨੂੰ ਵੇਲ ਹੀ ਨਾ ਮਿਲੇ ਇਸ ਲਈ ਇਹਨਾਂ ਵਿਕੀਆਂ ਕਲਮਾਂ ਨੇ ਪੰਥ ਵਿੱਚ ਕਾਫੀ ਸਮੇਂ ਤੋਂ ਪਥਰੋਲ ਪਾ ਰੱਖਿਆ ਪਹਿਲਾਂ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਲੰਗਰ ਵਿੱਚ ਕੁਰਸੀਆਂ ਦਾ ਪਵਾੜਾ ਪਾਉਣ ਵਾਲਾ ਤਾਰਾ ਸਿੰਘ ਹੇਰ ਸਿਰ ਤੋਂ ਪੈਰਾਂ ਤੱਕ ਕਾਮਰੇਡੀ ਰੰਗਣ ਵਿੱਚ ਰੰਗਿਆ ਹੋਇਆ ਸੀ ਜੋ ਬੰਦੇ ਐਲਾਨੀਆਂ ਕਹਿਣ ਕਿ ਸਾਡੇ ਲਈ ਗੁਰਦੁਆਰੇ ਕਮਿਊਨਿਟੀ ਸੈਂਟਰ ਹਨ ਤੁਸੀਂ ਉਹਨਾਂ ਨੂੰ ਕੀ ਕਹੋਗੇ ਫਿਰ ਬੀਬੀਆਂ ਲਈ ਪਾਲਕੀ ਦੀ ਸੇਵਾ ਖੰਡਾ ਪੌਲੀ ਪੰਜ ਪਿਆਰਾਂ ਵਿੱਚ ਬੀਬੀਆਂ ਨੂੰ ਸ਼ਾਮਲ ਕਰਨਾ ਤੇ ਹੁਣ ਦਸਮ ਗ੍ਰੰਥ ਦਾ ਪੁਆੜਾ ਸਭ ਇਹਨਾਂ ਵਿਕੀਆਂ ਕਲਮਾਂ ਦੀ ਮਿਹਰਬਾਨੀ ਹੈ ਪਿਛਲੇ 300 ਸਾਲਾਂ ਤੋਂ ਜੇ ਬੀਬੀਆਂ ਪੰਜ ਪਿਆਰਾਂ ਵਿੱਚ ਸ਼ਾਮਲ ਨਹੀਂ ਹੋਈਆਂ ਤਾਂ ਪੰਥ ਦਾ ਕੀ ਘਟ ਗਿਆ ਅਤੇ ਜੇ ਹੁਣ ਸ਼ਾਮਲ ਹੋ ਜਾਣਗੀਆਂ ਤਾਂ ਕੀ ਵਾਦਾ ਹੋ ਜਾਏਗਾ ਇਹ ਸਭ ਨੂੰ ਪਤਾ ਹੈ ਭਾਵ ਇਹ ਕਿ ਇਹ ਸਾਡਾ ਕੋਈ ਆਪਸੀ ਪਰਸਨਲ ਬੈਠ ਕੇ ਨਜਿੱਠਣ ਦਾ ਮੁੱਦਾ ਇਹਨਾਂ ਨੇ ਇਤਨਾ ਜ਼ਿਆਦਾ ਪ੍ਰਚਾਰ ਵਿੱਚ ਲੈ ਆਂਦਾ ਕਿ ਸਾਨੂੰ ਇਹਦੇ ਵਿੱਚ ਇਸੇ ਭੰਬਲ ਪੂਸੇ ਵਿੱਚ ਫਸਾ ਕੇ ਰੱਖ ਦਿੱਤਾ ਹੋਰ ਤਾਂ ਹੋਰ ਅਖੇ ਜੀ ਖਾਲਸਾ ਪੰਥ ਵਿੱਚ ਇਸਤਰੀਆਂ ਪੁਰਖਾਂ ਦੇ ਹੱਕ ਬਰਾਬਰ ਹਨ ਇਸ ਲਈ ਲਾਵਾਂ ਵੇਲੇ ਦੋ ਲਾਵਾਂ ਲਈ ਲੜਕਾ ਕੇ ਹੋਣਾ ਚਾਹੀਦਾ ਅਤੇ ਦੋ ਲਾਵਾਂ ਲਈ ਲੜਕੀ ਅੱਗੇ ਹੋਣੀ ਚਾਹੀਦੀ ਹੈ ਜਦ ਅਜਿਹੇ ਅੰਸਰ ਪੰਥ ਵਿੱਚ ਹਾਵੀ ਹੋ ਜਾਣ ਇਸ ਤੋਂ ਵੱਧ ਬਦਕਿਸਮਤੀ ਪੰਥ ਦੀ ਕੀ ਹੋਵੇਗੀ ਨਾਲ ਹੀ ਇਹ ਸਾਰੇ ਸਾਇੰਟਿਫਿਕ ਧਰਮ ਦੇ ਧਾਰਨੀ ਅਤੇ ਅਗਾਹ ਵਧੂ ਆਪਣੇ ਆਪ ਨੂੰ ਕਹਿ ਕੇ ਬਾਕੀ ਸਭ ਨੂੰ ਬ੍ਰਾਹਮਣਵਾਦੀ ਅਤੇ ਅੰਧ ਵਿਸ਼ਵਾਸੀ ਅਤੇ ਜਾਹਲ ਕਹਿ ਰਹੇ ਹਨ ਜਿਸ ਤਰਕਸ਼ੀਲ ਸੱਜਣ ਜੀ ਨਾਲ ਆਰੰਭ ਵਿੱਚ ਗੱਲ ਸ਼ੁਰੂ ਹੋਈ ਸੀ ਕਹਿਣ ਲੱਗੇ ਕਿ ਅਸੀਂ ਤਾਂ ਜੋ ਅਖੌਤੀ ਸੰਤ ਜੋਤਸ਼ੀ ਅਤੇ ਧਾਰਮਿਕ ਕੇਂਦਰ ਲੋਕਾਂ ਨੂੰ ਮੂਰਖ ਬਣਾ ਕੇ ਲੁੱਟ ਰਹੇ ਹਨ ਉਹਨਾਂ ਨੂੰ ਘੇਰਦੇ ਹਾਂ ਮੈਂ ਉੱਤਰ ਦਿੱਤਾ ਕਿ ਸਾਰਾ ਦੇਸ਼ ਹੀ ਇੱਕ ਦੂਸਰੇ ਨੂੰ ਬੇਫਕੂਫ ਬਣਾ ਕੇ ਲੁੱਟ ਰਿਹਾ ਹੈ ਡਾਕਟਰਾਂ ਦੀਆਂ ਕਹਾਣੀਆਂ ਰੋਜ਼ ਅਖਬਾਰਾਂ ਵਿੱਚ ਆਉਂਦੀਆਂ ਹਨ ਕੀ ਪੁਲਿਸ ਕੀ ਮਹਿਕਮਾ ਮਾਲ ਬਿਜਲੀ ਬੋਰਡ ਐਫਸੀਆਈ ਵਕੀਲ ਦੁਕਾਨਦਾਰ ਕਾਰਖਾਨੇਦਾਰ ਸਭ ਮੂਰਖ ਬਣਾ ਕੇ ਜਨਤਾ ਨੂੰ ਲੁੱਟ ਰਹੇ ਹਨ ਮੌਕਾ ਲੱਗਣ ਤੇ ਰੀੜੀ ਵਾਲਾ ਤੇ ਰਿਕਸ਼ੇ ਵਾਲਾ ਵੀ ਮੂਰਖ ਬਣਾ ਕੇ ਪੈਸਾ ਵੱਧ ਤੋਂ ਵੱਧ ਲੈਂਦਾ ਸਭ ਤੋਂ ਵੱਧ ਵੇਫਪੂ ਬਣਾ ਕੇ ਲੁੱਟਣ ਵਾਲੇ ਦੇਸ਼ ਦੇ ਲੀਡਰ ਹਨ ਜੋ ਲੁੱਟਦੇ ਵੀ ਹਨ ਅਤੇ ਕੁੱਟਦੇ ਵੀ ਹਨ ਪਿੱਛੇ ਜੇ ਗੁਜਰਾਤ ਵਿੱਚ ਮੋਦੀ ਸਰਕਾਰ ਨੇ ਕੀ ਕੀਤਾ ਤੇ ਉਸ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ਵਿੱਚ ਕੀ ਕੀਤਾ ਤੁਸੀਂ ਇਹਨਾਂ ਦਾ ਘਰਾਓ ਕਿਉਂ ਨਹੀਂ ਕੀਤਾ ਤੁਹਾਡੇ ਅੱਖਾਂ ਸਾਹਮਣੇ 20000 ਦੀ ਨੌਜਵਾਨੀ ਝੂਠੇ ਮੁਕਾਬਲਿਆਂ ਨਾਲ ਪੁਲਿਸ ਨੇ ਮਿੱਟੀ ਵਿੱਚ ਮਿਲਾ ਦਿੱਤੀ ਤੁਸੀਂ ਉਹਨਾਂ ਦਾ ਘਰਾਓ ਕਿਉਂ ਨਾ ਕੀਤਾ ਅਤੇ ਉਹਨਾਂ ਨੂੰ ਚੈਲੰਜ ਕਿਉਂ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਮੁੱਖ ਪ੍ਰਯੋਜਨ ਲੋਕਾਂ ਨੂੰ ਨਾਸਤਕ ਬਣਾਉਣਾ ਹੈ ਇਸ ਲਈ ਧਰਮ ਧਰਮ ਸੰਚਾਲਕ ਧਰਮ ਨੂੰ ਮੰਨਣ ਵਾਲਿਆਂ ਨੂੰ ਅਤੇ ਧਰਮ ਸਥਾਨਾਂ ਦੇ ਸੰਚਾਲਕਾਂ ਬਾਰੇ ਭੰਡੀ ਪ੍ਰਚਾਰ ਕਰਨ ਦਾ ਇਹਨਾਂ ਦਾ ਸ਼ੁਗਲ ਹੈ ਦੂਸਰੇ ਰਾਜਨੀਤਿਕ ਲੀਡਰਾਂ ਨੂੰ ਚੈਲੰਜ ਕਰਕੇ ਘਰਾਓ ਕਰਨ ਨਾਲ ਅੱਗੋਂ ਜੇਲ੍ਹ ਦੀ ਹਵਾ ਖਾਣੀ ਪਵੇਗੀ ਪੁਲਿਸ ਕੋਲ ਹੱਡ ਤੜਵਾਣੇ ਪੈਣਗੇ ਜਾਂ ਝੂਠੇ ਮੁਕਾਬਲੇ ਵਿੱਚ ਸੰਸਾਰ ਨੂੰ ਅਲਵਿਦਾ ਕਹਿਣਾ ਪਵੇਗਾ ਇਸ ਲਈ ਸ਼ੇਰ ਦੇ ਮੂੰਹ ਵਿੱਚ ਹੱਥ ਕੌਣ ਪਾਵੇ ਉਸ ਕੋਲੇ ਕੋਈ ਜਵਾਬ ਨਹੀਂ ਸੀ ਪ੍ਰਾਚੀਨ ਕਾਲ ਵਿੱਚ ਸਾਡੇ ਦੇਸ਼ ਵਿੱਚ ਚਾਰ ਵਾਕਿਆਂ ਦੀ ਵਿਚਾਰਧਾਰਾ ਪ੍ਰਬਲ ਹੋ ਗਈ ਸੀ ਉਸ ਦੇ ਨਤੀਜੇ ਵੱਲੋਂ ਖਾਜ਼ੂਰਾਹੋ ਅਤੇ ਦੇ ਕਾਮਕ ਮੰਦਰ ਸਾਡੇ ਦੇਸ਼ ਵਿੱਚ ਪ੍ਰਵਾਨਿਤ ਹੋਏ ਅਤੇ ਇਸਤਰੀਆਂ ਨੂੰ ਦੇਵਦਾਸੀਆਂ ਬਣਾ ਕੇ ਅੱਧੀ ਮਨੁੱਖ ਜਾਤੀ ਦਾ ਸ਼ੋਸ਼ਣ ਕੀਤਾ ਗਿਆ ਸ਼ਾਇਦ ਮੰਦਰਾਂ ਵਿੱਚ ਸ਼ਰਾਬ ਅਤੇ ਮਾਸ ਦਾ ਸੇਵਨ ਵੀ ਚਾਰ ਵਾਕੀਆਂ ਦੀ ਕਿਰਪਾ ਸਦਕਾ ਪ੍ਰਚਲਿਤ ਹੋਇਆ ਸੀ ਤਰਕਸ਼ੀਲ ਵੀ ਚਾਰ ਵਾਕੀਆਂ ਦਾ ਨਵੀਨੀ ਨਾਮਕਰਣ ਹੈ ਜਿਸ ਦਾ ਮੁੱਢ ਕਾਰਲ ਮਾਰਕਸ ਨੇ ਕੀਤਾ ਤੇ ਇਸੇ ਤੋਂ ਲੈਨਨਵਾਦ ਜਾਂ ਮਾਓਵਾਦੀ ਪਾਰਟੀਆਂ ਬਣੀਆਂ 1.5 ਕਰੋੜ ਬੰਦਿਆਂ ਦਾ ਕਾਤਲ ਮਾਓ ਸੇ ਤੁੰਗ ਸੀ ਅਤੇ ਸਟਾਲਿਨ ਸਣੇ ਮਾਓ ਸੇ ਤੁੰਗ ਨੇ ਕਿੰਨੀਆਂ ਇਸਤਰੀਆਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਇਹ ਭੇਦ ਕਦੇ ਇਹਨਾਂ ਕੱਢਿਆ ਨਹੀਂ ਅਤੇ ਨਾ ਹੀ ਦੱਸਣਗੇ ਜਦ ਇਹਨਾਂ ਅਖੌਤੀ ਤਰਕਸ਼ੀਲਾਂ ਦੇ ਨਿੱਜੀ ਜੀਵਨ ਤੇ ਝਾਤ ਪਾਈਏ ਤਾਂ ਬਹੁਤ ਕੁਝ ਉਹ ਮਿਲਦਾ ਹੈ ਜਿਸ ਨੂੰ ਸਾਡੇ ਦੇਸ਼ ਦਾ ਕੋਈ ਧਾਰਮਿਕ ਢਾਂਚਾ ਖੁੱਲੇ ਤੌਰ ਤੇ ਪ੍ਰਮਾਣ ਨਹੀਂ ਕਰਦਾ ਇਸ ਤੋਂ ਬਚਣ ਦਾ ਸੌਖਾ ਕੰਮ ਹੈ ਤਰਕਸ਼ੀਲ ਬਣ ਜਾਓ ਇਹਨਾਂ ਨੇ ਕਦੇ ਵੀ ਸਾਡੇ ਦੇਸ਼ ਦੀ ਨੌਜਵਾਨੀ ਗਾਲਣ ਵਾਲੇ ਸੰਚਾਲਕ ਢਾਂਚੇ ਦਾ ਘਰਾਓ ਨਹੀਂ ਕੀਤਾ ਇਤੇ ਨਾ ਹੀ ਰਿਸ਼ਵਤਖੋਰੀ ਜਾਂ ਪੰਜਾਬ ਵਿੱਚ ਹੁਣ ਛੇਵਾਂ ਦਰਿਆ ਸ਼ਰਾਬ ਦਾ ਚੱਲ ਰਿਹਾ ਹੈ ਉਸ ਦਾ ਵਿਰੋਧ ਕੀਤਾ ਹੈ ਬਲਕਿ ਜਦ ਮੈਰਿਜ ਪੈਲਸਾਂ ਵਿੱਚ ਪ੍ਰਸ਼ਾਦ ਵਾਂਗ ਸ਼ਰਾਬ ਵਰਤਿੰਦੀ ਹੈ ਤਾਂ ਸਭ ਤੋਂ ਮੂਰੀ ਹੋ ਕੇ ਰੰਗੀਨੀਆਂ ਮਾਣਨ ਵਿੱਚ ਇਹ ਕਾਮਰੇਡੀ ਫਕਰ ਸਮਝਦੇ ਹਨ ਅਤੇ ਜੋ ਇੱਕ ਅੱਧਾ ਸੋਫੀ ਉੱਤੇ ਹੋਵੇ ਉਸ ਨੂੰ ਪਛਾਣ ਖਿੱਚੂ ਧਾਰਮਿਕ ਕੱਟੜਵਾਦੀ ਮੂਲਵਾਦੀ ਜਾਂ ਸਮੇਂ ਨਾਲ ਪੈੜ ਨਾ ਮਿਲਾ ਕੇ ਚੱਲਣ ਵਾਲਾ ਆਖਦੇ ਹਨ ਚੀਨ ਦੇ ਲੀਡਰਾਂ ਨੇ ਰੂਸ ਤੋਂ ਸਬਕ ਸਿੱਖ ਕੇ ਜ਼ਮੀਨ ਦੀ ਨਿੱਜੀ ਮਲਕੀਅਤ ਕਿਸਾਨਾਂ ਨੂੰ ਦੇ ਦਿੱਤੀ ਜਿਸ ਨਾਲ ਦੇਸ਼ ਦੇ ਅੰਨ ਦੇ ਭੰਡਾਰ ਭਰ ਗਏ ਅਤੇ ਖੇਤ ਵਾਹਕਾਂ ਨੇ ਪਰਿਵਾਰਕ ਸਾਂਝ ਬਣਾ ਕੇ ਸੁੱਖ ਦਾ ਸਾਹ ਲਿੱਤਾ ਪਰ ਰੂਸ ਵਿੱਚ ਜਿੱਥੋਂ ਇਹ ਵਿਚਾਰਧਾਰਾ ਚੱਲੀ ਸੀ ਜਿਸ ਕਾਰਨ ਆਮ ਮਨੁੱਖ ਇੱਕ ਮਸ਼ੀਨ ਬਣ ਕੇ ਰਹਿ ਗਿਆ ਸੀ ਅਤੇ ਗੁਲਾਮ ਵਾਲੀ ਜ਼ਿੰਦਗੀ ਭੋਗ ਰਿਹਾ ਸੀ ਉੱਥੇ ਅਖੀਰ ਇਹ ਵਿਚਾਰਧਾਰਾ ਤਕਰੀਬਨ 80 ਸਾਲ ਉਮਰ ਭੋਗ ਕੇ ਆਪਣੀ ਮੌਤ ਆਪ ਹੀ ਮਰ ਗਈ ਰੂਸ ਵਿੱਚ ਰੈਡ ਸਕੁਅਰ ਵਿੱਚੋਂ ਲੈਨਿਨ ਦਾ ਬੁੱਤ ਉਤਾਰ ਦਿੱਤਾ ਗਿਆ ਸ਼ਹਿਰ ਦਾ ਨਾਮ ਲੈਨਿਨ ਗਾਰਡ ਤੋਂ ਬਦਲ ਕੇ ਪੁਰਾਣਾ ਨਾਮ ਸੈਂਟ ਪੀਟਰਸਬਰਗ ਫਿਰ ਪ੍ਰਚਲਿਤ ਹੋ ਗਿਆ ਹੈ ਮਸਜਿਦਾਂ ਵਿੱਚੋਂ ਫਿਰ ਬਾਗ ਅਤੇ ਨਿਵਾਜ਼ ਸ਼ੁਰੂ ਹੋ ਗਈ ਹੈ ਅਤੇ ਗਿਰਜਾ ਘਰਾਂ ਵਿੱਚ ਰੌਣਕਾਂ ਲੱਗ ਪਈਆਂ ਹਨ ਦੂਸਰੇ ਪਾਸੇ ਰੂਸ ਤੋਂ ਸਾਡੇ ਦੇਸ਼ ਵਿੱਚ ਨਾਸਕਤਾ ਲਿਆਉਣ ਵਾਲੇ ਤਰਕਸ਼ੀਲ ਸਾਡੇ ਦੇਸ਼ ਵਿੱਚ ਧਾਰਮਿਕ ਸਥਾਨ ਬੰਦ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਇਹਨਾਂ ਕਾਮਰੇਡੀਆਂ ਦਾ ਇੱਕ ਹੋਰ ਤਰਕ ਹੈ ਕਿ ਅੱਡ-ਅੱਡ ਧਰਮ ਇੱਕ ਦੂਸਰੇ ਨੂੰ ਲੜਾ ਕੇ ਮਨੁੱਖਤਾ ਦਾ ਘਾਣ ਕਰਦੇ ਹਨ ਇਸ ਲਈ ਧਰਮ ਖਤਮ ਹੋਣੇ ਚਾਹੀਦੇ ਹਨ ਪਰ ਜੇ ਦੇਸ਼ ਦੇ ਪ੍ਰਾਚੀਨ ਕਾਲ ਵੱਲ ਝਾਤ ਮਾਰੀਏ ਇੱਕੋ ਧਰਮ ਦੇ ਮੰਨਣ ਵਾਲੇ ਇੱਕੋ ਬੋਲੀ ਬੋਲਣ ਵਾਲੇ ਇੱਕੋ ਬਜ਼ੁਰਗ ਦੀ ਔਲਾਦ ਅਤੇ ਇੱਕੋ ਗੁਰੂ ਕੋਲੋਂ ਪੜਨ ਵਾਲੇ ਕੌਰੋ ਪਾਂਡਵਾਂ ਦੀ ਲੜਾਈ ਨਾਲ ਦੇਸ਼ ਵਾਸੀਆਂ ਦਾ ਨੁਕਸਾਨ ਕਿਉਂ ਹੋਇਆ ਇਸ ਦਾ ਤਰਕਸ਼ੀਲਾ ਕੋਲੇ ਕੋਈ ਜਵਾਬ ਨਹੀਂ ਫਿਰ ਇੱਕ ਵਾਰੀ ਰੂਸ ਅਤੇ ਚੀਨ ਦੀਆਂ ਫੌਜਾਂ ਵੀ ਆਮਣੋ ਸਾਹਮਣੇ ਖੜ ਗਈਆਂ ਸਨ ਇਸ ਦਾ ਕੀ ਕਾਰਨ ਸੀ ਕੀ ਇਹ ਦੱਸਣਗੇ ਇਹਨਾਂ ਨੇ ਇਹ ਵੀ ਕਦੇ ਨਹੀਂ ਸੋਚਿਆ ਕਿ ਦੇਸ਼ ਦੀ ਤਕਰੀਬਨ 1 ਤਿਹਾਈ ਆਬਾਦੀ ਦੀ ਰੋਜ਼ੀ ਰੋਟੀ ਧਰਮ ਅਸਥਾਨਾਂ ਦੇ ਆਸਰੇ ਚੱਲ ਰਹੀ ਹੈ ਜੇ ਸਾਰੇ ਧਰਮ ਅਸਥਾਨ ਬੰਦ ਕਰਕੇ ਸਾਰੇ ਨਾਸਤਿਕ ਬਣ ਜਾਣ ਤਾਂ ਦੇਸ਼ ਸਾਹਮਣੇ ਬੇਰੋਜ਼ਗਾਰੀ ਦੇ ਸੰਕਟ ਦਾ ਹੱਲ ਇਹਨਾਂ ਕੋਲ ਹੈ ਪਹਿਲੇ ਹੀ ਬੇਰੋਜ਼ਗਾਰੀ ਤਾਂ ਪਹਿਲਾਂ ਹੀ ਬਹੁਤ ਹੈ ਪਰ ਜੇ ਹੋਰ ਵੱਧ ਗਈ ਕੀ ਇਹਨਾਂ ਕੋਲ ਇਸ ਦਾ ਹੱਲ ਹੈ ਜਾਂ ਇਸ ਦੇ ਫਲਸਰੂਪ ਜੋ ਸਮਾਜਿਕ ਸਮੱਸਿਆਵਾਂ ਖੜੀਆਂ ਹੋਣਗੀਆਂ ਉਹਨਾਂ ਦਾ ਇਹਨਾਂ ਕੋਲ ਕੋਈ ਵਿਕਲਪ ਹੈ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਹਨਾਂ ਕੋਲ ਇੱਕੋ ਹੈ ਕਿ ਰਾਤ ਨੂੰ ਥੋੜੀ ਪੀ ਲਿਆ ਕਰੋ ਤੇ ਸੌ ਜਾਓ ਇੰਦਰ ਸਿੰਘ ਕੱਗਾ ਤੇ ਇਸ ਦੇ ਸਾਥੀ ਸੁਖਵਿੰਦਰ ਸਿੰਘ ਸਵਰਾ ਦਾ ਕਹਿਣਾ ਹੈ ਕਿ ਸਭ ਤੋਂ ਵੱਡੇ ਤਰਕਸ਼ੀਲ ਗੁਰੂ ਨਾਨਕ ਦੇਵ ਜੀ ਸਨ ਉਹਨਾਂ ਦੀ ਬਾਣੀ ਜਪਜੀ ਅਤੇ ਵਾਰ ਆਸਾ ਤਰਕ ਭਰਪੂਰ ਹੈ ਅਸੀਂ ਕਹਾਂਗੇ ਕਿ ਗੁਰੂ ਬਾਬੇ ਦੇ ਤਰਕ ਨੇ ਲੋਕਾਂ ਦੇ ਮਨਾਂ ਵਿੱਚ ਰੱਬੀ ਪਿਆਰ ਦੀਆਂ ਹੁੱਕਾਂ ਭਰ ਦਿੱਤੀਆਂ ਮਾਇਆ ਮੋਹ ਅਤੇ ਸਰੀਰ ਦਾ ਮੋਹ ਕੱਢ ਕੇ ਤਿਆਗ ਦੀਆਂ ਮੂਰਤਾਂ ਵਿੱਚ ਬਦਲ ਦਿੱਤਾ ਜਿਨ੍ਹਾਂ ਦੇ ਕੀਤੇ ਕਾਰਨਾਮੇ ਸੰਸਾਰ ਵਿੱਚ ਸੂਰਜ ਵਾਂਗ ਚਮਕ ਰਹੇ ਹਨ ਦੂਸਰੇ ਪਾਸੇ ਘੱਗਾ ਦੀ ਕਲਮ ਰੱਬੀ ਪਿਆਰ ਨਾਲ ਸ਼ਰਸਾਰ ਦਿਲਾਂ ਨੂੰ ਵਿਗਿਆਨ ਦੀ ਖੁਸ਼ਕ ਪਾਨ ਚੜਾ ਕੇ ਲੀਰੋ ਲੀਰ ਕਰ ਰਹੀ ਹੈ ਅਤੇ ਕਾਮਰੇ ਦੀ ਪੁੱਠ ਦੇ ਕੇ ਨਾਸਕਤਾ ਵੱਲ ਤੱਕ ਰਹੀ ਹੈ ਇਹਨਾਂ ਦੀ ਕਲਮ ਆਪਣੇ ਤਰਕ ਦੇ ਅੰਦਾਜ਼ ਵਿੱਚ ਸ਼ੁੱਧ ਨਾਸਕਤਾ ਵਿੱਚ ਰੰਗੇ ਹੋਏ ਤਰਕਸ਼ੀਲ ਕਾਮਰੇਡਾਂ ਤੇ ਕਿਉਂ ਨਹੀਂ ਚੱਲਦੀ ਅੱਜ ਤੱਕ ਕਿੰਨੇ ਕੋ ਬੰਦਿਆਂ ਨੂੰ ਇਹਨਾਂ ਨੇ ਨਾਸਕਤਾ ਦੇ ਹਨੇਰੇ ਵਿੱਚੋਂ ਕੱਢ ਕੇ ਪਰਮੇਸ਼ਰ ਦੇ ਲੜ ਲਾਇਆ ਹੈ ਜਿਸ ਡਾਕਟਰ ਕੁਵਰ ਨੇ ਆਪਣੀ ਪੁਸਤਕ ਦੇਵ ਪੁਰਸ਼ ਹਾਰ ਗਏ ਤਰਕਸ਼ੀਲ ਦਾ ਧਾਰਮਿਕ ਗ੍ਰੰਥ ਸਾਰੇ ਧਰਮ ਅਤੇ ਧਾਰਮਿਕ ਆਗੂਆਂ ਦਾ ਮਜ਼ਾਕ ਉਡਾਇਆ ਹੈ ਉਸ ਦੇ ਉੱਤਰ ਵਿੱਚ ਇਹਨਾਂ ਦੀ ਕਲਮ ਕਿਉਂ ਨਹੀਂ ਚੱਲੀ ਸਿੱਖ ਇਤਿਹਾਸ ਦੇਖਿਆ ਪਤਾ ਚੱਲਦਾ ਹੈ ਕਿ ਤਰਕਵਾਦ ਗੁਰੂ ਦਰ ਕਦੇ ਪ੍ਰਵਾਨ ਨਹੀਂ ਹੋਇਆ ਅੱਧੀ ਰਾਤ ਨੂੰ ਕੱਪੜੇ ਧੋਣ ਦਾ ਹੁਕਮ ਮੰਨਣ ਵਾਲਾ ਭਾਈ ਲੈਣਾ ਗੁਰੂ ਅੰਗਦ ਜੀ ਬਣ ਗਿਆ ਤਰਕ ਦਾ ਸਹਾਰਾ ਲੈਣ ਵਾਲੇ ਗੁਰੂ ਪੁੱਤਰ ਪਿੱਛੇ ਰਹਿ ਗਏ ਵਾਰ-ਵਾਰ ਥੜਾ ਬਣਾ ਕੇ ਢਾਉਣ ਵਾਲਾ ਗੁਰੂ ਰਾਮਦਾਸ ਹੋ ਨਿਬੜਿਆ ਅਤੇ ਤਰਕ ਵਾਲਾ ਖਾਲੀ ਰਹਿ ਗਿਆ ਦਸ਼ਮੇਸ਼ ਪਿਤਾ ਨੰਗੀ ਤਲਵਾਰ ਲਈ ਸਿਰ ਦੀ ਮੰਗ ਕਰ ਰਹੇ ਹਨ ਅਤੇ ਭਾਈ ਦਇਆ ਰਾਮ ਜੀ ਸੀਸ ਭੇਟ ਕਰ ਰਹੇ ਹਨ ਗੁਰੂ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਭਾਈ ਡੱਲਾ ਅਤੇ ਉਸ ਦੇ ਯੋਧੇ ਹਾਰ ਗਏ ਛਾਤੀ ਤਾਣ ਕੇ ਸਾਹਮਣੇ ਖੜ ਕੇ ਆਪਾ ਆਪ ਭੇਟ ਕਰਨ ਵਾਲੇ ਬਾਬਾ ਵੀਰ ਸਿੰਘ ਅਤੇ ਬਾਬਾ ਧੀਰ ਸਿੰਘ ਬਾਜੀ ਜਿੱਤ ਗਏ ਦਸ਼ਮੇਸ਼ ਪਿਤਾ ਦਾ ਹੁਕਮ ਮੰਨ ਕੇ ਸ਼ਰਾਬ ਨਾਲ ਮਸਤ ਹਾਥੀ ਨਾਲ ਭਾਈ ਬਚਿੱਤਰ ਸਿੰਘ ਮੁਕਾਬਲਾ ਕਰਦਾ ਹੈ ਕਰੋ ਇੱਥੇ ਤਰਕ ਹਾਥੀ ਦਾ ਬੰਦੇ ਨਾਲ ਕੀ ਮੁਕਾਬਲਾ ਹੈ ਪਰ ਗੁਰੂ ਬਖਸ਼ਿਸ਼ ਨੇ ਕਰਾ ਦਿੱਤਾ ਕੱਗਾ ਤੇ ਸਬਰਾਂ ਜਾਂ ਤਰਕਸ਼ੀਲਾਂ ਕੋਲ ਇਸ ਬਾਰੇ ਕੋਈ ਤਰਕ ਹੈ ਉਹ ਕਿਰਪਾ ਮੈਨੂੰ ਜਵਾਬ ਦੇਣ ਕੀ ਕੋਈ ਤਰਕ ਹੈ ਇਹਨਾਂ ਕੋਲੇ ਕਿ ਹਾਥੀ ਤੇ ਬੰਦੇ ਦਾ ਕੀ ਮੁਕਾਬਲਾ ਤੇ ਗੁਰੂ ਕਿਰਪਾ ਨੇ ਕਰਵਾਇਆ ਗੁਰਮਤ ਸਾਚੀ ਹੁਜ਼ਤ ਦੂਰ ਬਹੁਤ ਸਿਆਣਪ ਲਾਗੈ ਧੂਰ ਅੰਗ 352 ਰੇ ਜਨ ਮਨ ਮਾਧਿਓ ਸਿਉ ਲਾਈਏ ਚਤੁਰਾਈ ਨਾ ਚਤੁਰਭੁਜ ਪਾਈਐ ਅੰਗ 324 ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਅੰਗ 918 ਛਾੜ ਸਿਆਣਪ ਬਹੁ ਚਤਰਾਈ ਗੁਰ ਕਾ ਜਪ ਮੰਤ ਨਿਰਮਲ ਅੰਗ 895 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 693 ਤੇ ਭਗਤ ਨਾਮ ਜੀ ਦਾ ਸ਼ਬਦ ਪਹਿਲ ਪੁਰੀਏ ਪੁੰਡਰਕ ਵਨਾ ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਨੇ ਸੰਸਾਰ ਦੀ ਉਤਪਤੀ ਬਾਰੇ ਅਦਭੁਤ ਵਿਚਾਰ ਪੇਸ਼ ਕੀਤੇ ਹਨ ਅਤੇ ਨਾਲ ਹੀ ਇਸ ਵਿੱਚ ਲਿਖਿਆ ਹੈ ਤਰਕ ਨਚਾ ਭਰਮੀ ਅਚਾ ਅਰਥ ਇਸ ਬਾਰੇ ਤਰਕ ਨਾ ਕਰ ਭਰਮ ਦੂਰ ਕਰ ਦੇ ਮੈਂ ਸੱਚ ਆਖਦਾ ਹਾਂ ਪਰ ਇਹ ਕਸਮ ਖਾਦੀ ਹੈ ਕਿ ਕੇਵਲ ਤਰਕ ਹੀ ਕਰਾਂਗੇ ਇੰਨਾ ਤਰਕਵਾਦੀਆਂ ਨੇ ਨਾਕਾਮ ਰੇਡਾਂ ਨੇ ਇਨਾ ਕਸਮ ਖਾਦੀ ਹੈ ਕਿ ਕੇਵਲ ਤਰਕ ਹੀ ਕਰਾਂਗੇ ਅਤੇ ਤਰਕ ਤੋਂ ਸਿਵਾ ਕੁਝ ਨਹੀਂ ਕਰਾਂਗੇ ਨਿਤਨੇਮ ਤੇ ਤਰਕ ਖੰਡੇ ਦੀ ਪਾਉਲ ਤੇ ਤਰਕ ਪੰਜ ਕਕਾਰੀ ਰਹਿਤ ਤਰਕ ਅਰਦਾਸ ਤੇ ਤਰਕ ਹੋਰ ਇਤਿਹਾਸ ਤੇ ਤਰਕ ਇਹ ਤਰਕ ਇਤਿਆਦ ਕਰਦੇ ਰਹਿਣਾ ਇਹਨਾਂ ਦਾ ਕੰਮ ਹੈ ਤਰਕਾ ਮਾਰਦੇ ਇਹਨਾਂ ਦੇ ਹਿਰਦੇ ਤਰਕੇ ਗਏ ਸੰਤਾਂ ਦੇ ਕੌਤਕ ਨਾਮੀ ਕਿਤਾਬ ਇੰਨਾ ਤਰੱਕੇ ਹੋਏ ਮਨਾਂ ਦੀ ਉਪਜ ਹੈ ਪਰ ਜਦ ਇਹਨਾਂ ਦੇ ਨਿੱਜੀ ਜੀਵਨ ਵੱਲ ਝਾਤ ਮਾਰੀਏ ਤਾਂ ਆਪ ਨਾਮ ਜਪਣਾ ਤਾਂ ਦਰਕਿਨਾਰ ਇਹ ਜਪਣ ਵਾਲਿਆਂ ਨੂੰ ਟਿਚਰਾ ਕਰਦੇ ਨਹੀਂ ਰੱਜਦੇ ਤਰਕਸ਼ੀਲ ਸੱਚ ਬੋਲਦੇ ਹਨ ਕਿ ਅਸੀਂ ਕਿਸੇ ਧਰਮ ਅਤੇ ਰੱਬ ਨੂੰ ਨਹੀਂ ਮੰਨਦੇ ਪਰ ਇੰਦਰ ਸਿੰਘ ਘੱਗਾ ਤੇ ਇਸ ਦੀ ਜੁੰਦਲੀ ਕੋੜਾ ਝੂਠ ਬੋਲਦੇ ਹਨ ਕਿ ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਜਿਸ ਤਰ੍ਹਾਂ ਬਹੁਤ ਸਾਰੇ ਸਿੱਖੀ ਭੇਸ ਵਾਲੇ ਸੰਤਾਂ ਨੇ ਆਪਣੇ ਡੇਰਿਆਂ ਵਿੱਚ ਸਿਰਫ ਲੋਕਾਂ ਨੂੰ ਪਰਮਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ ਇਸੇ ਤਰ੍ਹਾਂ ਗੁਰੂ ਕੇ ਸਿੱਖਾਂ ਨੂੰ ਪਰਮਾਉਣ ਦੀ ਇਸ ਜੁੰਡਲੀ ਨੇ ਸਿੱਖੀ ਸਰੂਪ ਧਾਰਨ ਕੀਤਾ ਹੈ ਦਾੜੇ ਪ੍ਰਕਾਸ਼ ਕਰਕੇ ਕਿਰਪਾਨਾਂ ਪਾਈਆਂ ਹੋਈਆਂ ਹਨ ਭੇਖ ਹੇਟ ਸੰਤ ਆਪਣੀ ਪੂਜਾ ਕਰਾਉਂਦੇ ਹਨ ਅਤੇ ਭੇਖ ਧਾਰ ਕੇ ਕੱਗਾ ਅਤੇ ਇਸ ਦੇ ਸਾਥੀ ਗੁਰਸਿੱਖ ਸੰਗਤਾਂ ਤੋਂ ਪੈਸਾ ਠੱਗ ਕੇ ਕਾਮਰੇਡੀ ਪ੍ਰਚਾਰ ਕਰ ਰਹੇ ਹਨ ਸਵਰਗੀ ਪੰਥ ਰਤਨ ਜਥੇਦਾਰ ਦੀ ਰਾਜਨੀਤਿਕ ਮਜਬੂਰੀ ਸੀ ਕਿ ਦਾਤੀ ਹਥੌੜੇ ਕਮਿਊਨਿਸਟਾਂ ਨਾਲ ਸਾਂਝ ਪਾਉਣੀ ਪਈ ਹੱਥ ਕੁਝ ਨਾ ਆਇਆ ਪਰ ਪੰਥ ਦਾ ਘਾਣ ਹੋ ਗਿਆ ਮੌਜੂਦਾ ਅਖੋਤੀ ਲੀਡਰ ਦੀ ਮਜਬੂਰੀ ਕਾਰਨ ਕੁਰਸੀ ਲਈ ਕਮਲ ਫੁੱਲ ਭਾਵ ਭਾਜਪਾ ਨਾਲ ਗਲਵੱਕੜੀ ਪਾ ਲਈ ਇਸ ਲਈ ਪੰਥ ਨਾਲ ਜੋ ਹੋਵੇਗਾ ਉਸ ਨਾਲ ਸ਼ਾਇਦ ਸਿੱਖ ਇਤਿਹਾਸ ਲਹੂ ਦੇ ਹੰਝੂ ਵਹਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ